ਚੌਪਈ ਰਾਣੀ ਏਕ ਠਵਰ ਇਕ ਰਹਿ ਵਿਜੈ ਕਰ ਤਾਕੋ ਜਗ ਕਹਿ ਬੜੇ ਰਾਜ ਕੀ ਦੁਹਿਤਾ ਸੋ ਹੈ ਜਾ ਸਭ ਅਵਰ ਨ ਦੂਸਰ ਕੋ ਹੈ ਤਿਨ ਸੁੰਦਰ ਇਕ ਪੁਰਖ ਨਿਹਾਰਾ ਕਾਮ ਬਾਣ ਤਾਕੇ ਤਨ ਮਾਰਾ ਨਿਰਖ ਸੱਜਣ ਕੀ ਛਾਬੁਰ ਜਾਈ ਪਠੈ ਸਾਹਤਰੀ ਲਿਓ ਬੁਲਾਈ ਕਾਮ ਕੇਲ ਤੇ ਸੰਗ ਕਮਾਇਓ ਫਾਂਤ 500 ਗਰੇ ਲਗਾਇਓ ਰਾਤਿ ਦੋ ਪਹਰ ਬੀਤੇ ਸੋਏ ਚਿਤ ਕੇ ਦੂ ਸਕਲ ਦੁਖ ਖੋਏ ਸੋਭਤ ਉਠੈ ਰਤਿ ਮਾਨੈ ਰਹੀ ਰਹਿਣ ਜਬ ਘਰੀ ਪਛਾਨੈ ਆਪ ਛੇਰ ਇਹ ਜਾਇ ਜਗਾਵੈ ਤੇ ਸੰਗ ਤੈ ਉਹ ਤਾਮ ਪਠਾਵੈ ਇਹ ਬਿਦ ਸੋ ਤਿਹ ਰੋਜ ਬੁਲਾਵੈ ਅੰਤ ਰਾਤਰਿ ਕੇ ਤਾਮ ਪਠਾਵੈ ਤਾਸ ਹੋ ਰਤਿ ਮਾਨੈ ਭੇਦ ਔਰ ਕੋ ਪੁਰਖ ਨਾ ਜਾਣੈ ਏਕ ਦਿਵਸ ਤੇ ਲਿਆ ਬੁਲਾਈ ਕਾਂ ਕੇਲ ਕਰ ਦਿਓ ਉਠਾਈ ਛੇਰੀ ਕਹ ਨਿੰਦਰਾ ਅਤਿ ਪਈ ਸੋਇ ਰਹੀ ਤੇ ਸੰਗ ਨਾ ਗਈ ਛੇਰੀ ਬਿਨਾ ਜਾਰਹੂ ਧਾਇਓ ਚੌਂਕੀ ਹੁਤੀ ਤਹਾਂ ਚਲ ਆਇਓ ਤਾਕੋ ਕਾਲ ਪਹੁੰਚਿਓ ਆਈ ਤਿਨ ਮੂਰਖ ਕਛ ਬਾਤ ਨਾ ਪਾਈ ਦੋਹਰਾ ਕੋ ਹੈ ਰੇ ਤੈ ਕਹ ਚਲਾ ਹਿਆ ਆਇਓ ਕੇ ਕਾਜ ਯਹ ਤਿਹ ਬਾਤ ਨਾ ਸਹਿ ਸਕਿਓ ਚਲਾ ਤੁਰਤ ਦੈ ਭਾਜ ਤਿਨੈ ਹਟਾਵੈ ਜਵਾਬ ਦੈ ਚੇਰੀ ਹੁਤੀ ਨਾ ਸਾਥ ਧਾਇ ਪਰੇ ਤੇ ਚੋਰ ਕਹਿ ਕਹਿ ਲੀਨਾ ਤੇ ਹਾਥ ਚਉਪਈ ਚਲੀ ਖਬਰ ਰਾਣੀ ਪੈ ਆਈ ਬੈਠੀ ਕਾ ਕਾਲ ਕੀ ਖਾਈ ਤੁਮਰੋ ਮੀ ਚੋਰ ਕਰ ਗਏ ਹੋ ਸਭ ਹੂੰ ਭੇ ਤੁਹਾਰੋ ਲੈ ਹੋ ਰਾਣੀ ਹਾਥ ਹਾਥ ਸੋ ਮਾਰਿਓ ਕੇਸ ਪਟ ਕਰ ਝੂਟ ਉਪਾਰਿਓ ਜਾ ਦਿਨ ਵੀ ਪਿਆਰੇ ਵਿਛਰਾਹੀ ਤਾ ਸਮ ਦੁਖ ਜਗ ਦੂਸਰ ਨਾਹੀ ਦੋਹਰਾ ਲੋਕ ਲਾਜ ਕੇ ਤਰਾਸ ਤੇ ਤਾਹ ਨਾ ਸਕੀ ਬਚਾਏ ਮੀਤ ਪ੍ਰੀਤ ਤਜ ਕਹਿ ਹਨਾ ਸਤ ਦਰਵ ਦਇਓ ਬਹਾਏ ਚਉਪਈ कहो कि यह निर्पद कहा आयो ਇਹ ਪੁੱਛੋ ਤੋਹ ਕਮਨ ਪਠਾਇਓ ਮਾਰ ਤੁਰਤ ਤਹ ਨਦੀ ਬਹਾਇਓ ਭੇਦ ਦੂਸਰੇ ਪੁਰਖ ਨਾ ਪਾਇਓ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ ਤ੍ਰਿਪਨੋ ਚਰਿਤ੍ਰ ਸਮਾਪਤ ਮਸਤ ਸੁਮਸਤ ਅਪਜੂ ਦੋਹਰਾ ਮੰਤਰੀ ਕਥਾ ਸਤਾਏ ਸੀ ਦੁਤੀਏ ਕਹੀ ਨਿਰਪਸੰਗ ਸੋ ਕਬਿ ਰਾਮ ਔਰੈ ਚਲੀ ਤਬ ਹੀ ਕਥਾ ਪ੍ਰਸੰਗ ਤ੍ਰਿਤਿਆ ਮੰਤਰੀ ਯੋ ਕਹੀ ਸੁਨੋ ਕਥਾ ਮਮਨਾਥ ਇਸਤਰੀ ਕਹ ਤ੍ਰਿਤਰ ਇੱਕ ਕਹੋ ਤੁਹਾਰੇ ਸਾਥ ਚਉਪਈ ਚਾਂਬਾ ਜਾਟ ਹਮਾਰੇ ਰਹਿ ਜਾਤ ਜਾਟ ਕੀ ਜਗ ਕਹੈ ਕਾਂਧਲ ਤਾ ਕੀ ਤ੍ਰੀ ਸੋ ਰਹੀ ਬਾਲਮਤੀ ਕਹ ਕਛੂ ਨਾ ਕਹੀ ਦੋਹਰਾ ਏਕ ਚਛ ਤਾ ਕੇ ਰਹਿ ਮੁਖ ਕਰੂਪ ਕੇ ਸਾਥ ਬਾਲਮਤੀ ਕੋ ਭਾਖੀ ਵਿਹਾਸ ਆਪ ਕੋ ਨਾਥ ਚਉਪਈ ਰਹਿਣ ਭਈ ਕੰਧ ਆਵਤ ਲੈ ਜੰਗ ਹੈ ਦੋ ਭੋਗ ਕਮਾਵਤ ਕਚਕ ਜਾਗ ਜਾ ਪਾਵ ਡੁਲਾਵੈ ਅੰਦਰਿਕ ਪਰ ਹਾਥ ਰਾਖ ਤ੍ਰਿਯ ਜਾਵੈ ਹਾਥ ਧਰੇ ਰਜਨੀ ਝੜ ਜਾਣੈ ਸੋਇ ਰਹਿ ਨੈ ਕਛੂ ਬਖਾਨਾ ਇੱਕ ਦਿਨ ਜਾਰ ਕੋ ਧਾਇਓ ਏਕ ਚਛ ਅਤਿ ਕੋ ਉਜਗਾਇਓ ਦੋਹਰਾ ਕਾੜ ਕਿਰਪਾਨ ਪਹੁੰਚਿਓ ਤਵੈ ਤੁਰਤ ਹੀ ਜਾਰ ਭਰ ਮੂਠੀ ਕਰ ਰੇਤ ਕੀ ਗਇਓ ਆਖ ਮੈਂ ਡਾਰੇ ਅੰਧ ਭਇਓ ਬੈਠੋ ਰਹਿਓ ਗਇਓ ਜਾਰ ਤਬ ਭਾਜ ਏਕ ਚਛ ਕੀ ਬਾਤ ਸੁਣ ਰੀਜ ਰਹੇ ਮਹਾਰਾਜ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ ਚੌਵਨੋ ਚਰਿਤ੍ਰ ਸਮਾਪਤ ਮਸਤ ਸੁਭ ਮਸਤੇ ਅਫਜੂ ਚੌਪਈ ਉੱਤਰ ਦੇਸ ਰਾਵ ਇਕ ਪਾਰੋ ਸੂਰਜ ਬੰਸ ਮਾਂ ਜੁਝਿਆਰੋ ਰੂਪਮਤੀ ਤਾਕੀ ਬਰਨਾਰੀ ਜਨਕ ਚੀਰ ਚੰਦਰਮਾ ਨਿਕਾਰੀ ਵਹ ਤ੍ਰਿਏ ਏਕ ਨੀਚ ਸੋ ਰਹਿ ਅਦਕ ਨਿੰਦ ਕੀ ਜਗ ਕਹੈ ਇਹ ਬਿਰਤਾਂਤ ਨਿਰਪਤ ਜਬ ਸੁਨਿਓ ਅਦਕ ਕੋਪ ਕਰ ਮਸਤਕ ਧੁਨਿਓ ਤ੍ਰਿਏ ਕੀ ਲਾਗ ਨਿਰਪਤ ਹੂੰ ਕਰੀ ਬਾਤੈ ਕਰਤ ਦ੍ਰਿਸ਼ਟ ਮਹਿ ਪਰੀ ਤਾਂ ਦਿਨ ਤੇ ਤਾਸੋ ਹਿਤ ਤਿਆਗਿਓ ਅਵਰ ਤ੍ਰਿਯਨ ਕੇ ਰਾਸ ਅਨੁਰਾਗਿਓ ਅਵਰ ਤ੍ਰਿਯਨ ਸੋ ਪ੍ਰੀਤ ਲਗਾਈ ਤਾ ਤ੍ਰਿਏ ਸੋ ਦੀਏ ਨੇਹ ਭੁਲਾਈ ਤਾ ਕੇ ਧਾਮ ਨਿੱਤੇ ਚਲਿਆਵੈ ਪ੍ਰੀਤ ਖਾਨ ਬਹਿ ਕੇਲ ਕਮਾਵੈ ਦੋਹਰਾ ਚਾਰ ਪਹਿਰ ਰਜਨੀ ਤ੍ਰਿਹੈ ਰਮਤ ਤੋ ਸੁਖ ਪਾਏ ਰੋਸ ਪਇਓ ਜਬ ਤੇ ਹਿਰਦੈ ਘਰੀ ਨਾ ਭੋਗਾ ਜਾਏ ਚਉਪਈ ਜਬ ਰਾਜਾ ਪੂਜਾ ਕਾ ਜਾਵੇ ਤਬ ਸਮ ਜਾਰ ਤ੍ਰੀ ਪਾਵੇ ਮਿਲ ਬਾਤੈ ਦੂ ਯੋ ਕਰਹੀ ਨਿਰਪ ਕੀ ਕਾਨ ਕਛੂ ਨੈ ਧਰਹੀ ਸਾਮ ਹੈ ਤਾਇਓ ਤੋ ਦਰਵਾਜੋ ਲਾਗ ਰਹਾ ਪੀਤਨ ਸੋ ਰਾਜੋ ਜਬ ਇਹ ਭਾਂਤ ਜਾਰ ਸੁਨ ਪਾਇਓ ਭਾਜ ਗਇਓ ਨਾ ਸਕਿਓ ਠਹਰਾਇਓ ਦੋਹਰਾ ਨਿਰਖ ਕੋਪ ਦ੍ਰਿਗ ਰਾਇ ਕੇ ਨੀਚ ਤੁਰਤ ਗਇਓ ਭਾਜ ਭਾਂਤ ਅਨੇਕ ਮਨਾਇਓ ਤਉ ਨਾ ਫਿਰਾ ਨਿਲਾਜ ਚਉਪਈ ਤੇਹ ਹਿਤ ਨਾਰ ਜਤਨ ਬਹੁ ਕੀਨੇ ਬਹੁਤ ਰੁਪਏ ਖਰਚ ਕਹ ਦੀਨੇ ਕੋਟ ਕਰੇ ਏਕੋ ਨਹਿ ਪਇਓ ਤੇ ਪਦ ਡਾਰ ਹਿਰਦੈ ਤੇ ਦਇਓ ਜਬ ਬਹੁ ਬਾਤ ਨਿਰਭਤ ਚਿਤ ਆਵੈ ਸੰਕਰ ਹੈ ਨਹਿ ਭੋਗ ਕਮਾਵੈ ਯਾ ਸਭ ਭੇਦ ਇਕ ਨਾਰੀ ਜਾਣੈ ਲਜਤ ਨਾਸੋ ਕਛ ਨਾ कछ ਦੋਹਰਾ ਤਬ ਰਾਜੇ ਐਸੇ ਕਹਾ ਯਾਤਰੀ ऐसे कहा यात्री ਨਾਮ ਜਾਰ ਕੋ ਲੈ ਤੁਰਤ ਯਾ ਕੋ ਧਨ ਹਰ ਲਿਓ ਚਉਪਈ ਕਾਹੂ ਕਹ ਮੋਹਰਾ ਚਟਵਾਈ ਕਾਹੂ ਕਹ ਮਿੱਤਰ ਕੀ ਨਿਆਈ ਕਾਹੂ ਸੰਗ ਨੇ ਉਪਜਾਇਓ ਕਿਸੂ ਤ੍ਰਿਆ ਸੰਗ ਭੋਗ ਕਮਾਇਓ ਦੋਹਰਾ ਕਾਹੂ ਕਹ ਸੁਭ ਪਟਦੈ ਕਾਹੂ ਕਹ ਧਨ ਦੀਨ ਐਸੀ ਬਿਦ ਚੇਰੀ ਸਕਲ ਨਿਰਪ ਆਪਣੀ ਕਰ ਲੀਨ ਚਉਪਈ ਐਸੀ ਹੀ ਬਾਹਰ ਕੀ ਬਸ ਕਰੀ ਸਭ ਇਸਤਰੀ ਨਿਰਪ ਕੇ ਰਸ ਢਰੀ ਜੋ ਰਾਜਾ ਕਹ ਭੇਦ ਨਾ ਦੇਈ ਤੇ ਤ੍ਰਿਏ ਨਿਰਪ ਪੈਠਣ ਨਹਿ ਦੇਈ ਦੋਹਰਾ ਸਭ ਚੇਰੀ ਨਿਰਪ ਬਸ ਪਈ ਸਭ ਸੋ ਰਾਖਤ ਨੇਹ ਜੋ ਕਛ ਬਾਤ ਤਵ ਤ੍ਰੀ ਕਰੈ ਆਨ ਸੈ ਕਹ ਦੇਹ ਸਭ ਇਸਤਰੀ ਸੋ ਸੋ ਤ੍ਰਿਆ ਜੋ ਕਛ ਕਹਿਤ ਬਖਾਨ ਮੁਖ ਵਾਪੈ ਹਾ ਹਾ ਕਰੈ ਕਹੈ ਨਿਰਪਤ ਸੋ ਆਨ ਚਉਪਈ ਏਕ ਦਿਵਸ ਨਿਰਪ ਮੰਤਰ ਵਿਚਾਰਿਓ ਚਿਤ ਮੈ ਐ ਚਿਤ੍ਰ ਸੋ ਧਾਰਿਓ ਜੜ ਤਰੀਕੋ ਸਭ ਧਨ ਹਿਰ ਲੇਉ ਲੈ ਆਪਣੇ ਖਰਚਨ ਕਹ ਦੇਉ ਰਾਣੀ ਕੀ ਤੇਰੀ ਕਹਲਾਵੈ ਆਨ ਭੇ ਸਭ ਨਿਪੈ ਜਤਾਵੈ ਤ੍ਰਿਏ ਤਿਨ ਕਹ ਆਪਣੀ ਕਰਮਾਨੈ ਮੂਰਖ ਨਾਰ ਭੇਦ ਨਹਿ ਜਾਣੈ ਨਿਜ ਸੁਧ ਤੇ ਤਿਹ ਮਾਤ ਕਹਾਵੈ ਅਦਕ ਧਾਮ ਤੇ ਦਰਬ ਲੁਟਾਵੈ ਜੋ ਚਿਤ ਕੀ ਤਿਹ ਬਾਤ ਸੁਨਾਵਤ ਸੋ ਕਹਿ ਕਰ ਨਿਰਪਕਾ ਸਮਝਾਵਤ ਭਲੋ ਬਰੋ ਤੁਹ ਮੈਂ ਬਹੁ ਕਹਿ ਹੂੰ ਤੋ ਪਰ ਰੂਠ ਲਾਹਤ ਤਹਿ ਰਹਿ ਹੂੰ ਵਾਕੀ ਭਾਖ ਅਦਕ ਤੁਹ ਮਾਰੋ ਤ੍ਰਿਯ ਨਾ ਲਾਹਤ ਚਿਤ ਤੇ ਤੁਹ ਡਾਰੋ ਦੋਹਰਾ ਨਿਰਪਤਾਸੋ ਐਸੋ ਕਹਾ ਰਹੋ ਤਸੀ ਕੀ ਹੋਏ ਭੇਦ ਸਕਲ ਮੋਇ ਦੀਜਿਓ ਜੋ ਕਛ ਕਹਿ ਤ੍ਰਿਯ ਸੋਏ ਵਾਹੀ ਕੀ ਹੋਈ ਰਹਤ ਨਿਤ ਤਿਹ ਅਦਿਕ ਰਿਝਾਏ ਜੋ ਕਛ ਭੇਦ ਅਬਲਾ ਕਹੈ ਦੇਤ ਨਿਰਭਤ ਕਾਹ ਆਏ ਚਉਪਈ ਏਕ ਕ੍ਰਿਆ ਕਹ ਰਾਏ ਬੁਲਾਇਓ ਕਛਕ ਦਰਬਤਾ ਤੇ ਚਟਵਾਇਓ ਮੈਂ ਜੋ ਕਹੋ ਕਹੀਓ ਤਿਹ ਜਾਈ ਹਉ ਤੋ ਪਹਿ ਤਬ ਮਿੱਤਰ ਪਠਾਈ ਦੋਹਰਾ ਨਿਰਪ ਨਾਰੀ ਬਹੁ ਦਰਬਦੈ ਆਪਣੀ ਕਰੀ ਬਨਾਏ ਸਾਬਰ ਤਾਂਤ ਲੈ ਤਮਨ ਕੋ ਸਭ ਕਹੀਓ ਮੋਹ ਆਏ ਚਉਪਈ ਮੋਰ ਨਾ ਕਛੂ ਭੇਰ ਤੇ ਦਿਜਿਓ ਤਾਕੇ ਚੋਰ ਚਿਤ ਕਹ ਲਿਜਿਓ ਵਾਹੀ ਕੀ ਹੋਏ ਤੁਮ ਰਹੀਓ ਲੈ ਤਾਕੋ ਅੰਤਰ ਮੋਹਿ ਕਹੀਓ ਦੋਹਰਾ ਤਾਕੇ ਮਿਤ ਕੋ ਨਾਮ ਲੈ ਪਤਿਆ ਲਿਖੀ ਬਨਾਏ ਹਮ ਬੇਖਰਚ ਰਹਤੇ ਕਨੇ ਕਛ ਧਨ ਦਹਿਓ ਪਠਾਏ ਦੇਸ ਛਾੜ ਪਰਦੇਸ ਮੈਂ ਬਸਾ ਬਹੁਤ ਦਿਨ ਆਏ ਪ੍ਰੇਮ ਜਾਨ ਕਛ ਕੀਜਿਓ ਮੁਸ਼ਕਲ ਸਮੈ ਸਹਾਏ त्रिया तिहारे वह रहे इम समझो मन माए हमसे तुम कह बहुत हैं तुमसे हम कह नाहे चौपई हमरे खर्चन कह कछ दीजियो वह दिन याद हमारे हो प्रीत पुरातन प्रिया बिचरियो हम पर अद कृपा तुम करियो तमन रात की बात सुभरियो मो पर नारे अनुग्रह करियो या पतिया कह तुही पछान अवर पुरख को द्वितीय न जान दोहरा ਜਬ ਵੈ ਦਿਨ ਹਮਰੇ ਹੁਤੇ ਏ ਦਿਨ ਤੁਮਰੇ ਆਏ ਕਿਰਪਾ ਜਾਨ ਕਿਛ ਦੀਜੀਓ ਕਰਿਓ ਮੋਹਿ ਸਹਾਇ ਬਾਚਤ ਪਤਿਆ ਮੂੜ ਤ੍ਰਿਯ ਫੂਲ ਗਈ ਮਨ ਮਾਹੇ ਤੁਰਤ ਕਾੜ ਬਹੁ ਧਨ ਦਿਆ ਭੇਦ ਲਖਿਓ ਜੜ ਨਾਹੇ ਚਉਬਈ ਕਾੜ ਧਰਮ ਮੂਰਖ ਤ੍ਰਿ ਦੀਨੋ ਤਾਕੋ ਸੋਧ ਫੇਰ ਨਹਿ ਲੀਨੋ ਲੈ ਆਪਣੋ ਨਿਰਕਾ ਚਲਾਇਓ ਤ੍ਰਿਯ ਜਾਨ ਮੋਰ ਮਿਤ ਧਨ ਪਾਇਓ ਦੋਹਰਾ ਤ੍ਰੀ ਜਾਨਾ ਮੁਰ ਮੀਤ ਕਾ ਦਰਪ ਹੋਚੋ ਜਾਏ ਮੂੜ ਨ ਮਾਨਾ ਨਿਰਮਤ ਹਾਰੇ ਲੀਨਾ ਰੋ ਚਲਾਏ ਚਉਪਈ ਹਿਤ ਮਿਤ ਕੇ ਤ੍ਰੀਏ ਦਰਬ ਲੁਟਾਇਓ ਨਿਜ ਨਾਇਕ ਸੋਨੇ ਹੋਰ ਗਵਾਇਓ ਹਰ ਧਨ ਲੈ ਨਿਰਭਰੋ ਚਲਾਵੇ ਵਾ ਕੋ ਮੂੜ ਮੂੜ ਨਿਤ ਖਾਵੇ ਦੋਹਰਾ ਜੋ ਜਨ ਜਾਸੋ ਰੁਚ ਕਰੈ ਤਾਹੀ ਕੋ ਲੈ ਨਾਮ ਦਰਬ ਤ੍ਰੀ ਅਨਤੇ ਆਪ ਚਲਾਵੇ ਕਾਮ ਇਤਿ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ ਪੰਚਾਵਨੋ ਚਰਿਤ੍ਰ ਸਮਾਪਤ ਮਸ ਸੁਭ ਮਸਤ ਅਖਜੂ ਦੋਹਰਾ ਚੰਦਰਦੇਵ ਕੇ ਵੰਸ ਮੈਂ ਚੰਦਰ ਸੈਨ ਇਕ ਭੂਪ ਚੰਦਰ ਕਲਾ ਤਾਕੀ ਤ੍ਰਿਆ ਰਾਧਿਕੇ ਰਾਤ ਸਰੂਪ ਚੌਪਈ ਚੰਦਰਦੇਵ ਜਬ ਹੀ ਸਵੈ ਜਾਵੈ ਤਬ ਤ੍ਰਿਜਾਰ ਪਾਸ ਪਾਸ ਉਠਿਆਵੈ ਕੇਲ ਕਮਾਏ ਰਾਤ ਤਾਹ ਜਾਈ ਤੈਸੀ ਸੋਏ ਰਾਤ ਲਪਟਾਈ ਸੋਤ ਜਗਿਓ ਭੇਦ ਨਿਰਪਜਾਨਿਓ ਚਿਤ ਰਾਖਿਓ ਨਾ ਪ੍ਰਗਟ ਬਖਾਨਿਓ ਚਿਤ ਚੌਗਨੋ ਨਿਹੋ ਵਿਢਾਇਓ ਮੂਰਖ ਨਾਰ ਭੇਦ ਨਹਿ ਪਾਇਓ ਆਖ ਮੂਦ ਜਾਗਤ ਸਵੈ ਰਹਿਓ ਭੌਂਦੂ ਨਾਰ ਸੋਤ ਸੋ ਲਹਿਓ ਤੁਰਤ ਜਾਰ ਕੇ ਤਟ ਚਲ ਗਈ ਉਠ ਨਿਰਪ ਕਰ ਕਿਰਪਾਨ ਗਾ ਲਈ ਦੋਹਰਾ ਉਠ ਰਾਜਾ ਤ੍ਰੀ ਭੇਸ ਤਰ ਗਹਿ ਕਿਰਪਾਨ ਲੀ ਹਾਥ ਰਾਣੀ ਓ ਜਾਨੀ ਜੀਐ ਆਵਤ ਤੇਰੀ ਸਾਥ ਚਉਪਈ ਪਾਇਨ ਕੋ ਖਟਕੋ ਨਹਿ ਕਰਿਓ ਕਰ ਮੈਂ ਕਾੜ ਖੜ ਕਹਿ ਤਰਿਓ ਭੋ ਕਰਤ ਜਬ ਤਿਨੈ ਨਿਹਾਰਿਓ ਇਹ ਚਿਤ ਮੈਂ ਚਰਿਤ ਵਿਚਾਰਿਓ ਰਮਤ ਜਾਰ ਸੋ ਤ੍ਰਿਲਖ ਪਾਈ ਕਰ ਮੈਂ ਕਾੜ ਕਿਰਪਾਨ ਕੰਪਾਈ ਦੁਹੂ ਹਾਥ ਕਰ ਕੁਤ ਪ੍ਰਹਾਰਿਓ ਦੁਹੂਨ ਚਾਰ ਟੂਕ ਕਰ ਡਾਰਿਓ ਦੋਹਰਾ ਚੰਦਰ ਕਲਾ ਕੋ ਜਾਰ ਜੋ ਤਹਨ ਲਿਓ ਉਠਾਏ ਵੈਸਾ ਆਪਣੀ ਖਾਟ ਤਰ ਰਾਖਤ ਭਇਓ ਬਨਾਏ ਢਰ ਦੂਹਨ ਕੋ ਖਾਟ ਤਰ ਘਰੀ ਏਕ ਦੋ ਟਾਰੇ ਮਾਰ ਮਾਰ ਕਹਿ ਕਹਿ ਉਠਾ ਕਢੇ ਕੋਪ ਕਰਵਾਰ ਚੋਰ ਮੋਹੇ ਮਾਰ ਦੂ ਤੋ ਤਰੀਕੇ ਲਾਗਿਓ ਘਾਏ ਕਾੜ ਭਗਉਤੀ ਤੁਰਤ ਮੈਂ ਯਾ ਕੋ ਦਇਓ ਸੋ ਘਾਏ ਚਉਪੀ ਜਵੈ ਲੋਕ ਮੇ ਪੂਛਨ ਆਏ ਯਹ ਤਿਨੋ ਸੋ ਬਚਨ ਸੁਨਾਏ ਜਬ ਤਸਕਰ ਮੋਇ ਘਾਵ ਚਲਾਇਓ ਹਉ ਬਚ ਗਇਓ ਤ੍ਰਿਆ ਕੋ ਘਾਇਓ ਜਬ ਦ੍ਰਿੜ ਕਾਵ ਤ੍ਰਿਆ ਕੇ ਲਾਗਿਓ ਤਬ ਤੋ ਕਾੜ ਭਗਉਤੀ ਜਾਗਿਓ ਤ੍ਰੀ ਕੇ ਨਿਹ ਕੋਪ ਮਨ ਧਾਰਿਓ ਚੋਰੈ ਠੌਰ ਮਾਰ ਹੀ ਡਾਰਿਓ ਦੋਹਰਾ ਨਰ ਨਾਰੀ ਪੁਰ ਸਭ ਕਹਿ ਧਨ ਰਾਜਾ ਤਬ ਹੀ ਬਦਲੋ ਲੀਨੋ ਬਾਮ ਕੋ ਚੋਰ ਸੰਘਾਰਿਓ ਜੀ ਇਤ ਸ੍ਰੀ ਚਰਿਤ੍ਰ ਪਖਿਆਨੇ ਪੁਰਖ ਚਰਿਤਰੇ ਭੂਪ ਮੰਤਰੀ ਸੰਵਾਦੇ ਛਪਨੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਚੌਪਈ ਬੰਗ ਦੇਸ ਭਗਵੇਸ਼ਰ ਰਾਜਾ ਸਾਵੀ ਰਾਜਨ ਕੋ ਸਿਰ ਤਾਜਾ ਕਿਤਕ ਦਿਨਨ ਰਾਜਾ ਮਰ ਗਇਓ ਸਭ ਜਗ ਇੰਦਰਮਤੀ ਕੋ ਭਇਓ ਦੋਹਰਾ ਦਿਨ ਥੋਰਨ ਕੋ ਸਤ ਰਹਿਓ ਭਈ ਹਕੂਮਤ ਦੇਸ ਰਾਜਾ ਜਿਉ ਰਾਜਾ ਕੀਓ ਭਈ ਮਰਦ ਕੇ ਭੇਸ ਚੌਬਈ ਐਸਾ ਬਹੁਤ ਬਰਸ ਹੀ ਬੀਤੇ ਪੈਰੀ ਅਦਕ ਆਪਣੇ ਜੀਤੇ ਏਕ ਬੁਰਖ ਸੁੰਦਰ ਲਗ ਪਾਇਓ ਰਾਣੀ ਤਾਸੋ ਨਿਓ ਲਗਾਇਓ ਅਦਕ ਪ੍ਰੀਤ ਰਾਣੀ ਕੋ ਲਾਗੀ ਛੂਟਾ ਕਾ ਨਿਗੋਡੀ ਜਾਗੀ ਰਹਿਣ ਪਰੀ ਤੇ ਤੁਰਤ ਬੁਲਾਇਓ ਕੇਲ ਦੁਹਨ ਮਿਲ ਅਦਕ ਮਚਾਇਓ ਰਾਤ ਬਹੁਤ ਦਿਨ ਤਾਸੋ ਭਇਓ ਗਰਭ ਇੰਦਰਾ ਮਤੀ ਹੈ ਰਹਿ ਗਇਓ ਉਦਰ ਰੋਗ ਕੋ ਨਾਮ ਨਿਕਾਰਿਓ ਕਿਨੂ ਪੁਰਖ ਨਾ ਭੇਦ ਵਿਚਾਰਿਓ ਨਵ ਮਾਸਲ ਬੀਤੇ ਸੁਤ ਜਨਿਓ ਮਾਨੋ ਆਪ ਮੈਨ ਸੋ ਬਨਿਓ ਏਕ ਨਾਰ ਕੇ ਘਰ ਮੈਂ ਧਰਿਓ ਤਾ ਕੋ ਧਾਮ ਦਰਬ ਸੋ ਭਰਿਓ ਕਾਹੂ ਕਹੋ ਬਾਤ ਇਹ ਨਾਹੀ ਯੋ ਕਹਿ ਫਿਰ ਆਈ ਘਰ ਮਾਹੀ ਦੁਤੀਏ ਕਾਨ ਕਿਨਹੂ ਨ ਜਾਣਾ ਕਹਾ ਕੀਆ ਤਿਹ ਕਹਾ ਬਖਾਨਾ ਦੋਹਰਾ ਕੇ ਕਛੂ ਨ ਧਨ ਤੋ ਦਿਆ ਜਰਾਵੇ ਧਾਮ ਕੇ ਕਰਮੈ ਸੋ ਪਿਓ ਰਾਣੀ ਕੋ ਸੁਤ ਰਾਮ ਚਉਪੇ ਰਾਣੀ ਇੱਕ ਦਿਨ ਸਭਾ ਬਨਾਈ ਤਵਨ ਤ੍ਰਿਆਦਿਕ ਸਭਾ ਬੁਲਾਈ ਜਬ ਤੇ ਤ੍ਰੀਕੇ ਸੁਤਹਿ ਨਿਆਰਿਓ ਤੇ ਲੈ ਆਪਣੋ ਕਰ ਪਾਰਿਓ ਦੋਹਰਾ ਲੈ ਪਾਰਖ ਕਰ ਪਾਲਿਓ ਕਿਨੂ ਨ ਪਾਇਓ ਭੇਦ ਰਮਾ ਸ਼ਾਸਤਰ ਕੋ ਸੁਰ ਅਸੁਰ ਉਚਰਨਾ ਸਾਕਾ ਹੈ ਵੇਦ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 57 ਚਰਿਤ੍ਰ ਸਮਾਪਤ ਮਸਤ ਸੋ ਮਸਤੇ